ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦਿ ਗੁਰਦੇਵ ਅਸ਼ਟਪਦੀ ਜਿਹੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਾਨੀ ਲਾਵੈ ਤਿਸ ਕੋ ਸਿਮਰਤ ਪਰਮ ਗਤਿ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਟ ਪਾਰ ਸਿਮਰਹੁ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਨ ਜੋਗ ਜੇ ਪ੍ਰਸਾਦ ਪਾਠ ਪੰਡਬਰ ਹਡਾਵੇ ਤਿਸੇ ਤਿਆਗ ਕਤ ਅਵਰ ਲੁਭਾਵੇ ਜੇ ਪ੍ਰਸਾਦ ਸੁਖ ਸੇ ਸੋਈ ਜੈ ਮਨ ਆਟ ਪਾਰ ਤਾ ਕਾ ਜਸ ਗਾਵੀ ਜੈ ਜੇ ਪ੍ਰਸਾਦ ਤੁਸ ਸਭ ਕੋ ਮਨੈ ਮੁਖਤਾ ਕੋ ਜਸ ਰਸਨ ਬਖਾਨਾ ਜੇ ਪ੍ਰਸਾਦ ਤੇਰੋ ਰਹਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਾਹ ਮਾਨ ਪਾਵੇ ਨਾਨਕ ਪਤੀ ਸੇਤੀ ਘਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵਹੁ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਓਲਾ ਰਾਤ ਮਨ ਸੁਖ ਪਾਵੈ ਹਰਿ ਹਰਿ ਜਸ ਕਹਾਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਹੀ ਸਾਸ ਸਿਮਰਹੁ ਪ੍ਰਭੂ ਚੇ ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾ ਕੀ ਭਗਤੀ ਕਰੇਹ ਜੇ ਪ੍ਰਸਾਦ ਆ ਭੂਖਣ ਪੈਰੀ ਜੈ ਮਨ ਤਿਸ ਸਿਮਰਤ ਕਿਉ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤੀ ਅਸਵਾਰੀ ਮਨ ਤਿਸ ਪ੍ਰਭ ਕੋ ਕਬਹੁ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਤ ਤਨਾਰਾ ਹੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਾਈ ਉਠਤ ਬੈਠ ਸਦ ਤਿਸਹਿ ਧਿਆਈ ਤਿਸਹਿ ਧਿਆਏ ਜੋ ਏਕ ਲਖੈ ਇਹਾ ਉਹਾ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰਹਿ ਪੁੰਨ ਬੋਦਾਨ ਮਨ ਆਠ ਪਹਰ ਕਰਿ ਤਿਸ ਕਾ ਧਿਆਨ ਜੇ ਪ੍ਰਸਾਦ ਤੂ ਆਚਾਰ ਵਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਉ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤੇ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਦ ਰਹੈ ਗੁਰ ਪ੍ਰਸਾਦ ਨਾਨਕ ਜਸ ਕਹੈ ਜਿਹੇ ਪ੍ਰਸਾਦ ਸੁਨੈ ਕਰਨਾਦ ਜਿਹੇ ਪ੍ਰਸਾਦ ਪੇਖੈ ਬਿਸਮਾਦ ਜਿਹੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜਿਹੇ ਪ੍ਰਸਾਦ ਸੁ ਸਾਜੇ ਬਸਨਾ ਜਿਹੇ ਪ੍ਰਸਾਦ ਹਸਤ ਕਰ ਚੱਲੈ ਜਿਹੇ ਪ੍ਰਸਾਦ ਸੰਪੂਰਨ ਫਲੈ ਜਿਹੇ ਪ੍ਰਸਾਦ ਪਰਮੁਗਾ ਦੀ ਪਾਵੈ ਜਿਹੇ ਪ੍ਰਸਾਦ ਸੁ ਸਾਜ ਸਮਾਵੈ ਐਸਾ ਪ੍ਰਭ ਤਿਆਗੇ ਅਵਰ ਕਦ ਲਾਗਾਓ ਗੁਰ ਪ੍ਰਸਾਦਿ ਨਾਨਕ ਮਨ ਜਾਗਾਓ ਜਿਹੇ ਪ੍ਰਸਾਦ ਤੂੰ ਪ੍ਰਗਟ ਸੰਸਾਰੇ ਤਿਸ ਪ੍ਰਭ ਕੋ ਮੂਲ ਨਾ ਮਰਹੁ ਵਿਸਾਰਿ ਜਿਹੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕੋ ਜਾਪ ਜਿਹੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜਿਹੇ ਪ੍ਰਸਾਦ ਤੂੰ ਪਾਵੈ ਸਾਚ ਦੇ ਮਨ ਮੇਰੇ ਤੂੰ ਤਾ ਸੋ ਰਾਚ ਜਿਹੇ ਪ੍ਰਸਾਦ ਸਭ ਕੀ ਗਦਿ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਹੋ ਆਪ ਗਾਵਾਏ ਸੋ ਹਰੀ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨਿ ਸੋਏ ਪ੍ਰਭ ਦਇਆ ਤੇ ਮਤੀ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਿਆ ਆਪਹੁ ਕਛੂ ਨਾ ਕਿਨਹੁ ਲਿਆ ਜਿਤ ਜਿਤ ਲਾਵਾ ਤਿਤ ਲੱਗਾ ਹਰਿਨਾਥ ਨਾਨਕ ਇਨ ਕੈ ਕਛੂ ਨਾ ਹਾਥ